ਅੜਿਲ ਆ ਸਾਗਰਾ ਸ਼ਬਦ ਬਖਾਨਣ ਕੀ ਦੀਐ ਏ ਸਦਰਰਣੀ ਅੰਤ ਤਮਨ ਕੋ ਦੀ ਦੀਐ ਸਗਲ ਤੁਪਕ ਕੇ ਨਾ ਸੁਗਰ ਲੈ ਲੀ ਲੀਦੀਐ ਹੁਕਮਿਤ ਕਾਵ ਕੇ ਬੀਚ ਚਹੋ ਤਹ ਦੀ ਦੀਐ ਮਹਾ ਅਰਣਵੀ ਸ਼ਬਦ ਆਦ ਉਚਾਰਿਐ ਪਤ ਮਰਦਨਨੀ ਅੰਤ ਸ਼ਬਦ ਕਹੋ ਡਾਰਿਐ ਨਾਮ ਤੁਪਕ ਕੇ ਸਗਲ ਜਾਣ ਜੀ ਰਾਖੀਐ ਹੋ ਸਕਲ ਸੁਜਾਨ ਜਨ ਸੁਨਤ ਨਿਡਰ ਹੋਏ ਭਾਖੀਐ ਚਉਪਈ ਆ ਸਿੰਧਣੀ ਸਬਦ ਪਨੀਜੈ ਪਤ ਅਰਧਨੀ ਪਦਾਂਤ ਕਹੀਜੈ ਸਭ ਸ੍ਰੀ ਨਾਮ ਤੁਮ ਕੇ ਲਹੋ ਸਕਲ ਸੁਜਾਨ ਜਨ ਸੁਣਤੇ ਕਹੋ ਨੀਰਾ ਰਾਇਨੀ ਆਦ ਉਚਰੋ ਨਾਇਕ ਅਰਣੀ ਪੁਨ ਪਦ ਧਰੋ ਸਗਲ ਤੁਮ ਕੇ ਨਾਮ ਪਛਾਨੋ ਯਾ ਮੈਂ ਭੇਦ ਰਤੀਕ ਨ ਜਾਣੋ ਆਦ ਜਲਾ ਲੈਣੀ ਪਦ ਦੀਜੈ ਪਤ ਅਰਣੀ ਪਦ ਬੌਰ ਪਣੀਜੈ ਸਗਲ ਤੁਮ ਕੇ ਨਾਮ ਪਛਾਨੋ ਸਗਲ ਸੋ ਜਨ ਜਨ ਸੁਣਤ ਬਖਾਨੋ ਬਾਹਰ ਧਣੀ ਸ਼ਬਦ ਆਦਿ ਉਚਰੀਐ ਪਤ ਪਾਤਿਆਰੀ ਅੰਤ ਸ਼ਬਦ ਕੋ ਧਰੀਐ ਸਗਲ ਤੁਪਕ ਕੇ ਨਾਮ ਕਹੀਜੈ ਸਗਲ ਗੁਣ ਜਨਨ ਸੁਣਤ ਪਨੀਜੈ ਤਰਾ ਏਸਨੀ ਆ ਸ਼ਬਦ ਕਹਿ ਮਥਨੀ ਅੰਤ ਤਵਨ ਕੇ ਪਤ ਗਹਿ ਸਗਲ ਤੁਪਕ ਕੇ ਨਾਮ ਲਹੀਜੈ ਸੰਗ ਛੋਰ ਬਿਨ ਸੰਗ ਪਨੀਜੈ ਲੋਰ ਭੇਸਨੀ ਆਦ ਉਚਰੀਐ ਅੰਤ ਸ਼ਬਦ ਮਥਨੀ ਕੋ ਧਰੀਐ ਸਕਲ ਤੁਪਕ ਕੇ ਨਾਮ ਪਛਾਨੋ ਸੰਕ ਛੋਰ ਬਿਨ ਸੰਕ ਬਖਾਨੋ ਗੋਰਾ ਆਦ ਵਿਚਾਰਨ ਕੀਜੈ ਏਸ ਕਣੀ ਅੰਤ ਭਨੀਜੈ ਨਾਮ ਤੁਕੇ ਸਗਲ ਪਛਾਨੋ ਜਹਾਂ ਰੁਚੈ ਤੇ ਠੌਰ ਪਰਮਾਨੋ ਅਵਨੇਸਣੀ ਪਦਾਤ ਜੈ ਮਥਨੀ ਸਬਦ ਅੰਤ ਦੇਹ ਜੈ ਸਭ ਸ੍ਰੀ ਨਾਮ ਤੁਕੇ ਲਈਐ ਭੈ ਨਿਵਾਰ ਨਿਰਭੈ ਹੋਏ ਕਈਐ ਦਿਗਜਣੀ ਸਬਦਾਤ ਪੁਨਿਜੈ ਏ ਸਾਰਦਨੀ ਅੰਤ ਕਹੀਜੈ ਸਗਲ ਸੋ ਨਾਮ ਤੁਕੇ ਚੀਨੋ ਜਾ ਚਾਹੈ ਤਹ ਕਹੋ ਪਰਬੀਨੋ ਕੁੰਭ ਨਾਸਨੀ ਆਦ ਅਰਨੀ ਅੰਤ ਸ਼ਬਦ ਕਹੋ ਪਰਿਐ ਸਭੈ ਤੁਮਕ ਕੇ ਨਾਮ ਪਛਾਨੋ ਯਾ ਮੈਂ ਝੂਠ ਨਾਇਕ ਨਹੀਂ ਜਾਣੋ ਮਹਿ ਏਸਣੀ ਪਦਾਤ ਭਣਿਜੈ ਅਰਨੀ ਸ਼ਬਦ ਅੰਤ ਮਹਿ ਦੀਜੈ ਸਗਲ ਤੁਪਕ ਕੇ ਨਾਮ ਕਹੀਜੈ ਜਾਹੀ ਚਹੁ ਤਹੀ ਲੈ ਦੀਜੈ ਏਸਣੀ ਆਦ ਚਰਿਐ ਕਾਹੀ ਅੰਤ ਸ਼ਬਦ ਕਹੋ ਧਰਿਐ ਨਾਮ ਸੁਜਾਨ ਤੁਪਕ ਕੇ ਸਭ ਹੀ ਚਾਹੋ ਜਹਾ ਉਚਾਰੋ ਤਬ ਹੀ ਅੜਿਲ ਬਸੁਧ ਰੇਸਣੀ ਆਦ ਉਚਾਰਨ ਕੀਦੀਐ ਸ਼ਬਦ ਦਾਹਨੀ ਅੰਤ ਤਮਨ ਕੇ ਦੀਦੀਐ ਸਗਲ ਤੁਪਕ ਕੇ ਨਾਮ ਜਾਣ ਜੀ ਲੀਦੀਐ ਹੋ ਪ੍ਰਗਟ ਸਭਾ ਕੇ ਜੋ ਉਚਾਰਨ ਕੀਦੀਐ ਚੌਪਈ ਬਸੁਧ ਰੇਸਣੀ ਆਦ ਉਚਰੀਐ ਮਥਨੀ ਅੰਤ ਸ਼ਬਦ ਕੋ ਤਰੀਐ ਸਗਲ ਤੁਪਕ ਕੇ ਨਾਮ ਲਹੀਜੈ ਅਤਿਕ ਗੁਣ ਜਨਨ ਸੁਨਤ ਪਨੀਜੈ ਨਰਾ ਅਦ ਬਣੀ ਆਦ ਪਨੀਜੈ ਮਥਨੀ ਪਾਦ ਕੋ ਅੰਤ ਤਰੀਜੈ ਸਭ ਸ੍ਰੀ ਰਾਮ ਤੁਮ ਕੇ ਲਹੀਆ ਪ੍ਰਗਟ ਸੋ ਕਬ ਜਨ ਸੁਣਤੇ ਕਹੀਐ ਅੜਿਲ ਮਾਨ ਖੇਸਣੀ ਆਦੋ ਉਚਾਰਨ ਦੀਐ ਅੰਤ ਕਨੀ ਸ਼ਬਦ ਅੰਤਮਨ ਕੇ ਦੀਦੀਐ ਸਗਲ ਤੁਮ ਕੇ ਨਾਮ ਚਤੁਰ ਪਹਿਚਾਨੀਐ ਕੋ ਸੰਗ ਤਿਆਗ ਉਚਰੀਐ ਸੰਤ ਨ ਮਾਨੀਐ ਦੇਸ ਏਸਣੀ ਪਦ ਕੋ ਪ੍ਰਥਮ ਬਖਾਨੀਐ ਅੰਤ ਅਰਦਨੀ ਸ਼ਬਦ ਤਮਨ ਕੋ ਠਾਨੀਐ ਸਗਲ ਤੁਮਕ ਕੇ ਨਾਮ ਚਤੁਰ ਲਹਿ ਲੀਦੀਐ ਹੁਕਮ ਕਵਿਤ ਕਾਵ ਕੇ ਬੀਚ ਉਚਾਰਨ ਕੀਦੀਐ ਜਨਪਦੇਸ਼ਨੀ ਆਦ ਉਚਾਰਨ ਕੀਜੀਐ ਅੰਤ ਅੰਤ ਕਨੀ ਸ਼ਬਦ ਤਮਨ ਕੇ ਦੀਜੀਐ ਸਗਲ ਤੁਮਕ ਕੇ ਨਾਮ ਜਾਣ ਜੀ ਲੀਜੀਐ ਹੋ ਚਈਐ ਠਵਰ ਜਹਾਂ ਸੋ ਤਾਂ ਤੇ ਦੀਜੀਐ ਮਾਨਵੇਂਦਰਣੀ ਪਦ ਕੋ ਪ੍ਰਥਮ ਬਖਾਨੀਐ ਅੰਤ ਅੰਤ ਕਨੀ ਪਦ ਕੋ ਬਹੁਰ ਪਰਮਾਨੀਐ ਸਗਲ ਕੇ ਨਾਮ ਜਾਣ ਦੇ ਚਿਤ ਮੈਂ ਹੋ ਭੂਤ ਭਵੇਖ ਭਵਾਨ ਇਸੀ ਕਰ ਮਿਤ ਮੈਂ ਲੋਕ ਆਦ ਉਚਾਰਨ ਕੀਤੀਐ ਤਾਕੇ ਹਰਣੀ ਅੰਤ ਸ਼ਬਦ ਕੋ ਦੀਜੀਐ ਸਗਲ ਤੁਮ ਕੇ ਨਾਮ ਜਾਣ ਜੀ ਲੀਜੀਐ ਹੋ ਰਹਿਣ ਦਿਵਸ ਸਭ ਮੁਖ ਤੇ ਭਾਖਿਓ ਕੀਜੀਐ ਚਉਪਈ ਲੋਕ ਰਾਜਣੀ ਆਤਮਨੀ ਜੈ ਅਰਨੀ ਸਬਦ ਅੰਤ ਤਿਹ ਦਿਜੈ ਸਗਲ ਤੁਮ ਕੇ ਨਾਮ ਲਹੀਜੈ ਸਾਸਤਰਨ ਸਿਮਰਤਨ ਮਾਜ ਕਹੀਜੈ ਦੇਸ ਏਸਨੀ ਰਵਣਣੀ ਭਾਖੋ ਅੰਤ ਅੰਤ ਕਨੀ ਸਬਦ ਰਾਖੋ ਸਗਲ ਤੁਮ ਕੇ ਨਾਮ ਲਹੀਜੈ ਸੋ ਕਬ ਜਨਨ ਕੇ ਸੁਨਤ ਪਨੀਜੈ ਫਿਰਾ ਭਾਗ ਇਸਨੀ ਪੁਨ ਭਾਖੋ ਅੰਤ ਅੰਤ ਕਨੀ ਪਦ ਕਹੋ ਰਾਖੋ ਸਗਲ ਤੁਪ ਕੇ ਨਾਮ ਲਹੀਜੈ ਸਾਸਤਰ ਸਿਮਰਤਨ ਮਾਝ ਭਣੀਜੈ ਅੜਿਲ ਪ੍ਰਥਮ ਕਾਸ਼ ਪੀ ਇਸਨੀ ਸ਼ਬਦ ਬਖਾਨੀਐ ਅੰਤ ਅੰਕਤਨੀ ਸ਼ਬਦ ਤਮਨ ਕੇ ਠਾਨੀਐ ਸਗਲ ਤੁਪ ਕੇ ਨਾਮ ਜਾਣ ਜੀ ਲੀਜੀਐ ਹੋ ਸੰਕਾ ਤਿਆਗ ਨਿਸੰਕ ਉਚਾਰਨ ਕੀਜੀਐ ਆਦ ਨਾਮ ਨਾਗਨ ਕੇ ਪ੍ਰਥਮ ਬਖਾਨੀਐ ਪਿਤਨੀ ਇਸਨੀ ਅੰਤ ਤਮਨ ਕੇ ਠਾਨੀਐ ਬੋਰ ਘਾਤਨੀ ਸ਼ਬਦ ਤਮਨ ਕੇ ਦੀਜੀਐ ਹੋ ਸਗਲ ਤੁਪਕੇ ਨਾਮ ਚਤੁਰ ਲਹਿ ਦੀਜੀਐ ਸਰਪ ਤਾਤਨੀ ਇਸਨੀ ਆਦ ਉਚਾਰੀਐ ਤਾਕੇ ਮਥਨੀ ਅੰਤ ਸ਼ਬਦ ਕੋ ਡਾਰੀਐ ਸਗਲ ਤੁਪਕੇ ਨਾਮ ਚਤੁਰ ਲੈ ਲੀਜੀਐ ਹੋ ਸਭ ਕੁ ਬਿਤਨ ਕੇ ਬਿਖੈ ਨਿਡਰ ਹੋਏ ਦੀਜੀਐ ਇੰਦਰ ਇੰਦਰਣੀ ਆਦ ਉਚਾਰਨ ਕੀਜੀਐ ਮਥਨੀ ਤਾਕੇ ਅੰਤ ਸ਼ਬਦ ਕੋ ਦੀਜੀਐ ਸਗਲ ਤੁਪਕੇ ਨਾਮ ਜਾਣ ਜੀ ਲੀਜੀਐ ਹੋ ਕਵਿਤ ਕਾਵ ਕੈ ਮਾਝੇ ਨਿਡਰ ਹੋਏ ਦੀਜੀਐ ਚੌਪਈ ਦੇਵ ਦੇਵਣੀ ਆਦ ਉਚਰਿਐ ਇਸ ਰਾਤ ਕਨ ਪੁਨ ਪਦ ਧਰਿਐ ਸਭ ਸ੍ਰੀ ਰਾਮ ਤੁਮ ਕੇ ਲਈਐ ਸੰਕ ਤਿਆਗ ਨਿਰਸੰਗ ਹੋਏ ਕਹੀਐ ਅੜਿਲ ਸਕਰ ਤਾਤ ਅਰਨੀ ਸ਼ਬਦਾਦ ਬਖਾਨੀਐ ਮਥਨੀ ਤਾਕੇ ਅੰਤ ਸ਼ਬਦ ਕੋ ਠਾਨੀਐ ਸਗਲ ਤੁਪਕੇ ਨਾਮ ਹੀਏ ਪਹਿਚਾਨੀਐ ਹੋ ਕਥਾ ਵਾਰਤਾ ਭੀਤਰ ਨਿਡਰ ਬਖਾਨੀਐ ਸਤ ਕਰਤੇਸਨੀ ਇਸਨੀ ਆਦ ਉਚਾਰੀਐ ਤਾਕੇ ਅਰਣੀ ਅੰਤ ਸ਼ਬਦ ਕੋ ਡਾਰੀਐ ਸਗਲ ਤੁਬਕੇ ਨਾਮ ਜਾਣ ਜੀ ਲੀਜੀਐ ਹੋ ਸਗਲ ਗੁਣ ਜਨਨ ਸੁਨ ਤੋ ਚਾਰਨ ਕੀਜੀਐ ਚੌਪੀ ਸੱਚੀ ਪਤਿਸਣੀ ਇਸਨੀ ਭਾਖੋ ਮਥਨੀ ਸਬਦ ਅੰਤ ਕੋ ਰਾਖੋ ਸਗਲ ਤੁਬਕੇ ਨਾਮ ਲਹੀਜੈ ਦੇਸ ਦੇਸ ਕਰ ਪ੍ਰਗਟ ਪਨੀਜੈ ਅੜਿਲ ਸਕਰੰਦਨ ਤਾਤਨੀ ਏਸਨੀ ਭਾਖੀਐ ਮਥਨੀ ਤਾਕੇ ਅੰਤ ਸ਼ਬਦ ਕੋ ਰਾਖੀਐ ਨਾਮ ਤੁਮਕ ਕੇ ਚਿਤ ਮੈਂ ਚਤੁਰ ਪਛਾਨੀਐ ਹੋ ਬਿਨਾ ਕਪਟ ਤਿਨ ਲਖੋ ਨਾ ਕਪਟ ਪਰਮਾਨੀਐ ਕੌਸ ਕੇਸਨੀ ਇਸਨੀ ਪ੍ਰਥਮ ਬਖਾਨ ਕੈ ਮਥਨੀ ਤਾਕੇ ਅੰਤ ਸ਼ਬਦ ਕੋ ਠਾਨ ਕੈ ਸਗਲ ਤੁਪਕੇ ਨਾਮ ਚਤੁਰ ਪਹਿਚਾਨੀਐ ਹੋ ਕਹਿ ਹਮਾਰੇ ਬਚਨ ਸਤ ਕਰਮਾਨੀਐ ਚਉਪਈ ਬਾਸ ਵੇਸਨੀ ਆਤਮ ਨਿਜੈ ਅੰਤ ਸ਼ਬਦ ਅਰਣੀ ਤਿਹ ਦਿਜੈ ਨਾਮ ਤੁਪਕ ਕੇ ਸਭ ਜੀ ਜਾਨੋ ਸੰਗ ਤਿਆਗ ਨਿਰਸੰਗ ਬਖਾਨੋ ਅੜਿਲ ਬਰਹਾਇਸਣੀ ਅਰਣੀ ਆਦ ਬਖਾਨੀਐ ਸਗਲ ਤੁਮਕ ਕੇ ਨਾਮ ਸੋ ਚਿਤ ਮੈ ਜਾਣੀਐ ਸੰਗ ਤਿਆਗ ਸੰਕੋਚਾਰਨ ਕੀਤੀ ਐ ਉਹ ਸਤ ਸੋ ਬਚਨ ਹਮਾਰੇ ਮਾਨਿਓ ਐ ਦੋਹਰਾ ਮਗ ਵੇਸਣਣੀ ਇਸਰਣੀ ਪ੍ਰਥਮੈ ਪਦੈ ਉਚਾਰ ਨਾਮ ਕੇ ਹੋਤ ਹੈ ਲੀਜੈ ਸੋ ਕਬ ਸੁਧਾਰ ਮਾਤ ਲੇਸਨੀ ਏਸਨੀ ਮਥਨੀ ਅੰਤੁਚਾਰ ਨਾਮ ਹੋਤ ਹੋਤੈ ਲੀਜੋ ਸੋ ਕਬ ਸੁਧਾਰ ਚੌਪਈ ਜਿਸਨ ਏਸਨੀ ਜੈ ਇਸਨੀ ਮਥਨੀ ਅੰਤ ਕੀ ਜੈ ਸਭ ਸ੍ਰੀ ਨਾਮ ਕੇ ਲਹੀਐ ਤੀਜੈ ਤਮਨ ਠਵਰ ਜਹ ਚਈਐ ੜਿਲ ਪ੍ਰਥਮ ਪੁਰੰਦਰ ਇਸਨੀ ਸ਼ਬਦ ਬਖਾਨੀਐ ਇਸਨੀ ਮਥਨੀ ਪਦ ਕੋ ਬਹੁਰ ਪਰਮਾਨੀਐ ਨਾਮ ਤੁਖ ਕੇ ਸਗਲ ਜਾਣ ਜੀ ਲੀਜੀ ਹੈ ਹੋ ਸੰਕ ਤਿਆਗ ਨਿਰਸੰਕ ਉਚਾਰਨ ਕੀਜੀ ਹੈ ਬਦਰ ਤਰਸਣੀ ਅਰਣੀ ਆਦ ਉਚਾਰੀਐ ਨਾਮ ਤੁਖ ਕੇ ਚਿਤ ਮੈਂ ਚਤੁਰ ਵਿਚਾਰੀਐ ਸੰਕ ਤਿਆਗ ਨਿਰਸੰਕ ਹੋਏ ਸ਼ਬਦ ਬਖਾਨੀਐ ਹੋ ਕਿਸੀ ਸੋ ਕਬ ਕੀ ਕਾਨ ਨ ਮਨ ਮੈਂ ਆਨੀਐ ਤੁਰਾ ਖਾੜ ਪਿਤਨੀ ਇਸਨੀ ਪਦ ਭਾਖੀਐ ਅਰਣੀ ਤਾਕੇ ਅੰਤ ਸ਼ਬਦ ਕੋ ਰਾਖੀਐ ਸਗਲ ਕੇ ਨਾਮ ਹੀਐ ਪਹਿਚਾਨੀਐ ਹੋ ਚਤਰ ਸੁਭਾ ਕੇ ਬੀਜ ਨੇ ਸੰਕ ਬਖਾਨੀਐ ਇੰਦਰੇਣੀ ਇੰਦਰਾਣੀ ਆਦ ਬਖਾਨ ਕੈ ਅਰਣੀ ਤਾਕੇ ਅੰਤ ਸ਼ਬਦ ਕੋ ਠਾਨ ਕੈ ਤੁਪਕ ਕੇ ਨਾਮ ਜਾਣ ਜੀ ਲੀਦੀਐ ਹੁਕਮਿਤ ਕਾਬ ਕੇ ਬੀਜ ਨੇ ਡਰ ਹੋਏ ਦੀਦੀਐ ਉੱਚ ਸ੍ਰਿਵਾ ਇਸ ਏਸ ਏਸਣੀ ਭਾਖੀਐ ਇਸਣੀ ਕਹਿ ਕੈ ਅਰਣੀ ਪਦ ਕੋ ਰਾਖੀਐ ਸਗਲ ਤੁਮਕੇ ਨਾਮ ਮਿੱਜੀ ਜਾਣੀਐ ਹੋ ਸੰਕ ਤਿਆਗ ਸੰਕ ਹੋਏ ਸਦਾ ਬਖਾਨੀਐ ਹੈਣੀ ਇਸਨੀ ਇਸਨੀ ਇਸਨੀ ਭਾਖੀਐ ਅਰਨੀ ਤਾਕੇ ਅੰਤ ਸ਼ਬਦ ਕੋ ਰਾਖੀਐ ਸਗਲ ਤੁਮਕੇ ਨਾਮ ਜਾਣ ਜੀ ਲੀਦੀਐ ਹੋ ਨਿਡਾਰ ਸਵਾ ਕੇ ਮਾਝ ਉਚਾਰਨ ਕੀਦੀਐ ਗਾਜ ਰਾਜ ਨੀ ਪ੍ਰਭਨੀ ਭਾਖੀਐ ਮਥਨੀ ਤਾਕੇ ਅੰਤ ਸ਼ਬਦ ਕੋ ਰਾਖੀਐ ਸਗਲ ਤੁਮਕੇ ਨਾਮ ਜਾਣ ਜੀ ਲੀਦੀਐ ਹੋ ਜਾ ਕੇ ਭੀਤਰ ਭੇਦ ਨਾ ਨਾਇਕ ਹੂੰ ਕੀਦੀਐ ਅਸੁ ਏਸਣੀ ਇਸਣੀ ਏਸਣ ਉਚਾਰਿਐ ਤਾ ਕੇ ਮਥਨੀ ਅੰਤ ਸ਼ਬਦ ਕੋ ਡਾਰਿਐ ਸਗਲ ਤੁਬਕੇ ਨਾਮ ਜਾਣ ਜੀ ਲੀਦੀਐ ਹੋ ਸੰਤ ਤਿਆਗ ਨੇ ਸੰਕੋਚਾਰਿਓ ਕੀਦੀਐ ਬਾਹ ਰਾਜ ਰਾਜਨਣੀ ਰਾਜਨ ਪਾਖੀਐ ਅਰਨੀ ਤਾਕੇ ਅੰਤ ਸ਼ਬਦ ਕੋ ਰਾਖੀਐ ਸਗਲ ਤੁਬਕੇ ਨਾਮ ਇਹ ਪਹਿਚਾਨੀਐ ਹੋ ਕਬਿ ਕਾਬ ਕੇ ਭੀਤਰ ਪ੍ਰਗਟ ਬਖਾਨੀਐ ਤੁਰੰਗ ਏਸਣੀ ਇਸਣੀ ਪ੍ਰਭਨੀ ਪ੍ਰਥਮ ਕਹਿ ਸਤਰ ਸ਼ਬਦ ਕੋ ਅੰਤ ਤਮਨ ਕੇ ਬੌਰ ਗਹਿ ਸਗਲ ਤੁਪਕ ਕੇ ਨਾਮ ਜਾਣ ਜੀ ਲੀਦੀਐ ਹੋ ਸਗਲ ਗੁਣੀ ਜਨਨ ਸੁਣਤ ਨਿਸੰਕ ਭਣੀਦੀਐ ਚਉਪਈ ਆਏ ਇਸ ਪਤ ਪਿਤਨੀ ਪਦ ਕਹੀਐ ਇਸਨੀ ਅਰਣੀ ਸਬਦੈ ਲਈਐ ਸਭ ਸ੍ਰੀ ਨਾਮ ਤੁਪਕ ਕੇ ਜਨੀਐ ਕਬਿਤ ਕਾਵ ਕੇ ਭੀਤਰ ਭਣੀਐ ਅੜਿਲ ਬਾਜ ਰਾਜ ਕੇ ਸਾਵੀ ਨਾਮ ਬਖਾਨ ਕੈ ਪ੍ਰਭਨੀ ਪਿਤਨੀ ਇਸਨੀ ਬਹੁਰ ਪਦ ਠਾਨ ਕੈ ਅਰਣੀ ਭਾਗ ਤੁਪਕ ਕੇ ਨਾਮ ਪਛਾਨੀਐ ਹੋ ਜਮਨ ਸ਼ਬਦ ਮੈਂ ਚਹੀਐ ਤਹੀ ਬਖਾਨੀਐ ਹਸਤੀ ਏਸ ਪ੍ਰਭ ਇਤਨੀ ਗ੍ਰਿਭਨੀ ਭਾਖੀਐ ਅਰਣੀ ਤਾਕੇ ਅੰਤ ਸ਼ਬਦ ਕੋ ਰਾਖੀਐ ਨਾਮ ਤੁਮਕ ਕੇ ਸਗਲ ਜਾਣ ਜੀ ਲੀਜੀਐ ਹੋ ਜਵਨ ਕਵਿਤ ਮੋ ਚਹੋ ਸੋ ਪਦ ਤਾਹ ਦੀਜੀਐ ਦੰਤਰਾੜ ਪ੍ਰਭ ਪਿਤ ਸੁਤਣੀ ਪਦ ਭਾਖ ਕੇ ਅਰਣੀ ਤਾਕੇ ਅੰਤ ਸ਼ਬਦ ਕੋ ਰਾਖੈ ਸਕਲ ਤੁਮਕੇ ਨਾਮ ਚਤੁਰ ਜੀ ਜਾਨੀਐ ਹੋ ਚਈਐ ਦੀਜੀਐ ਜਹਾਂ ਨਾ ਬ੍ਰਿਥਾ ਬਖਾਨੀਐ ਦੁਰਦਰਾਟ ਰਾਟ ਇਸਣੀ ਭਾਖਿਆ ਅਰਣੀ ਤਾਕੇ ਅੰਤ ਸ਼ਬਦ ਕੋ ਰਾਖਿਆ ਸਗਲ ਤੁਮਕੇ ਨਾਮ ਜਾਣ ਦੀ ਲੀਜੀਐ ਹੁਕਮਿਤ ਕਾਬ ਕੇ ਭੀਤਰ ਉਤਰੋ ਕੀਜੀਐ ਦੁਇਪ ਇਸ ਇਸਨੀ ਮਥਨੀ ਆਦ ਭਣੀਜੀਐ ਅਰਣੀ ਤਾਕੇ ਅੰਤ ਸ਼ਬਦ ਕੋ ਦੀਜੀਐ ਸਗਲ ਕੇ ਨਾਮ ਹਿਰਦੇ ਮਹਿ ਜਾਣੀਐ ਹੋ ਚੋ ਸ਼ਬਦ ਤੁਮ ਜਹਾਂ ਨਿਡਰਤਾ ਠਾਨੀਐ ਪਦਮਾ ਇਸ ਇਸ ਰਾਟਿਨ ਆਦ ਬਖਾਨੀਐ ਅਰਣੀ ਤਾਕੇ ਅੰਤ ਸ਼ਬਦ ਕੋ ਠਾਨੀਐ ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ ਉਹ ਕਵਿਤ ਕਾਵ ਕੇ ਮਾਂਜ ਨਿਸੰਕ ਬਖਾਨੀਐ ਬਾਰਣ ਇੰਦਰ ਇੰਦਰਣੀ ਇੰਦਰਣੀ ਆਦ ਕਹਿ ਅਰਣੀ ਤਾਕੇ ਅੰਤ ਸ਼ਬਦ ਕੋ ਬਹੁਰ ਗਹਿ ਸਗਲ ਤੁਪਕ ਕੇ ਨਾਮ ਸਤ ਕਰ ਜਾਣੀਐ ਉਹ ਸੰਕਾ ਤਿਆਗ ਉਚਾਰ ਨਾ ਸੰਕਾ ਮਾਨੀਐ ਬਿਆਲਾ ਪਤਿ ਪਤਨੀ ਪਦ ਪ੍ਰਥਮ ਕੀ ਹੀਦੀਐ ਅਰਦਨ ਤਾਕੇ ਅੰਤ ਸ਼ਬਦ ਕੋ ਦੀਦੀਐ ਅਮਿਤ ਤੁਪਕ ਕੇ ਨਾਮ ਚਤੁਰ ਦੀ ਜਾਣੀਓ ਹੋ ਜਮਨ ਠਵਰ ਮੈਂ ਜਹੀਐ ਤਹੀ ਬਖਾਨੀਓ ਇਮ ਸੇਸਣੀ ਇਸਨੀ ਇਸਨੀ ਭਾਕੀਐ ਹੰਤਰੀ ਤਾਕੇ ਅੰਤ ਸਬਦ ਕੋ ਰਾਖੀਐ ਸਗਲ ਤੁਪਕ ਕੇ ਨਾਮ ਜਾਣ ਜੀ ਲੀਦੀਐ ਕਵਿਤ ਕਾਵ ਕੇ ਮਾਝ ਨਿਡਰ ਹੋਏ ਦੀਦੀਐ ਕੁੰਭੀ ਏਸ ਇਸ ਇਸਨੀ ਆਦ ਬਖਾਨੀਐ ਇਸਨੀ ਅਰਣੀ ਅੰਤ ਤਮਨ ਕੇ ਠਾਨੀਐ ਸਗਲ ਤੁਪਕ ਕੇ ਨਾਮ ਲੀਜੀਓ ਜਾਣਕਾਰ ਹੋ ਜੋ ਪੁੱਛੈ ਤੇ ਦੀਜੋ ਤੁਰਤ ਬਤਾਏ ਕਰ ਕੁੰਜਰੇਸ ਇਸ ਪਿਤਨੀ ਪ੍ਰਭਨੀ ਭਾਖੀਐ ਹੰਤਰੀ ਤਾਕੇ ਅੰਤ ਸ਼ਬਦ ਕੋ ਰਾਖੀਐ ਸਗਲ ਤੁਪਕੇ ਨਾਮ ਜਾਣ ਜੀ ਲੀਦੀਐ ਹੁਕ ਬਿਤ ਕਾਬ ਕੇ ਬੀਚ ਨਿਸੰਕ ਭਣੀਦੀਐ ਕਰੀ ਇੰਦਰ ਇੰਦਰਨੀ ਇੰਦਰਨੀ ਭਾਖੀਐ ਪਤਨੀ ਤਾਕੇ ਅੰਤ ਸ਼ਬਦ ਕੋ ਰਾਖੀਐ ਹਰ ਕਹਿ ਨਾਮ ਤੁਪਕੇ ਲਿਓ ਪਛਾਨ ਕੈ ਹੁਕ ਬਿਤ ਕਾਬ ਕੇ ਬੀਜ ਜਿਓ ਜਾਣ ਕੈ